ਭਾਗ 5ਵਾਂ ਡਸਟ ਯੋਰ ਬਟਕਸ ਹੁਣ ਮੈਂ ਇਹ ਸੋਚ ਰਿਹਾ ਸੀ ਕਿ ਸਬੋਧ ਨਾਲ ਸੰਪਰਕ ਕੀਤਾ ਜਾਵੇ ਉਸ ਤੋਂ ਸ਼ਾਇਦ ਮਾਇਰਾ ਬਾਰੇ ਕੁਝ ਹੋਰ ਜਾਣਨ ਨੂੰ ਮਿਲੇ ਮੈਂ ਫਿਰ ਮਾਇਰਾ ਨੂੰ ਮੈਸੇਜ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਉਸਨੇ ਜਵਾਬ ਵਿੱਚ ਲਿਖਿਆ ਆਪਾਂ ਮਿਲਾਂਗੇ ਜ਼ਰੂਰ ਮਿਲਾਂਗੇ ਪਰ ਮਿੱਥ ਕੇ ਨਹੀਂ ਇੱਕ ਦਿਨ ਅਚਾਨਕ ਇਤਫਾਕ ਵਸ ਤੇ ਮੈਂ ਜਵਾਬ ਵਿੱਚ ਇੰਨਾ ਹੀ ਲਿਖਿਆ ਕਿ ਰੱਬ ਕਰੇ ਇਤਫਾਕ ਹੋਵੇ ਮੈਂ ਸਬੋਧ ਨੂੰ ਫਰੈਂਡ ਰਿਕੁਐਸਟ ਭੇਜੀ ਉਸਨੇ ਬਿਨਾਂ ਕਿਸੇ ਦੇਰੀ ਦੇ ਮੇਰੀ ਰਿਕੁਐਸਟ ਐਕਸੈਪਟ ਕਰ ਲਈ ਗੱਲਬਾਤ ਦੌਰਾਨ ਲੱਗਿਆ ਉਹ ਬਹੁਤ ਹੀ ਸੈਂਸਿਟਿਵ ਤੇ ਸਿਆਣਾ ਆਦਮੀ ਹੈ ਕਾਫੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ ਮਾਇਰਾ ਬਾਰੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਉਸ ਨੂੰ ਕਾਫੀ ਵਾਰ ਮਿਲੇ ਹੋਵੋਗੇ ਉਸਨੇ ਕਿਹਾ ਬਹੁਤ ਵਾਰ ਪਰ ਹੁਣ 15-16 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਨਹੀਂ ਮਿਲੇ ਮੇਰਾ ਅਗਲਾ ਸਵਾਲ ਸੁਬੋਧ ਲਈ ਇਹੀ ਸੀ ਕਿ ਉਹ ਕਿਸ ਤਰ੍ਹਾਂ ਦੀ ਹੈ ਉਸਨੇ ਕਿਹਾ ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਬਹੁਤ ਖੂਬਸੂਰਤ ਹੈ ਬੇਹੱਦ ਖੂਬਸੂਰਤ ਇੰਨੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਸ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ ਮੇਰੀ ਪਤਨੀ ਨੂੰ ਹੁਣ ਤੱਕ ਪਤਾ ਲੱਗ ਚੁੱਕਿਆ ਸੀ ਕਿ ਮੈਂ ਆਪਣੀ ਫੇਸਬੁੱਕ ਫਰੈਂਡ ਮਾਇਰਾ ਵਿੱਚ ਇੰਟਰਸਟਿਡ ਹਾਂ ਕਿਉਂਕਿ ਮੈਂ ਅਕਸਰ ਉਸ ਬਾਰੇ ਆਪਣੀ ਪਤਨੀ ਨਾਲ ਗੱਲ ਕਰਦਾ ਸੀ ਪਰੰਤੂ ਉਸ ਨੇ ਇਸ ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ ਉਸ ਨੇ ਜੋ ਕੁਝ ਕੁ ਸਵਾਲ ਮਾਇਰਾ ਬਾਰੇ ਪੁੱਛੇ ਮੈਂ ਸਹੀ ਸੱਚੇ ਜਵਾਬ ਦਿੱਤੇ ਤੇ ਉਸ ਨੇ ਚੁੱਪਚਾਪ ਸੁਣ ਲਏ ਹੁਣ ਤੱਕ ਮੈਂ ਸਿਰਫ ਇਸ ਬਾਰੇ ਸੁਣਿਆ ਸੀ ਕਿ ਪਤੀ ਪਤਨੀ ਵਿਚਕਾਰ ਨਿੱਕੀ ਨਿੱਕੀ ਗੱਲ ਤੇ ਝਗੜੇ ਹੁੰਦੇ ਹਨ ਅੱਜ ਪਹਿਲੇ ਦਿਨ ਮੇਰੇ ਅਤੇ ਮੇਰੀ ਪਤਨੀ ਵਿਚਕਾਰ ਅਜਿਹੀ ਗੱਲਬਾਤ ਹੋਈ ਜਿਸ ਨੂੰ ਝਗੜਾ ਕਿਹਾ ਜਾ ਸਕਦਾ ਸੀ ਵਿਆਹ ਤੋਂ 2 ਸਾਲ ਬਾਅਦ ਵੀ ਸਾਡੇ ਕੋਈ ਬੱਚਾ ਨਹੀਂ ਹੈ ਉਸਨੇ ਕਿਹਾ ਆਪਾਂ ਕਿਸੇ ਡਾਕਟਰ ਦੀ ਸਲਾਹ ਲਈਏ ਅਤੇ ਮੇਰਾ ਵਿਚਾਰ ਸੀ ਕਿ ਕੁਝ ਵੇਟ ਕੀਤਾ ਜਾਵੇ ਇਸੇ ਗੱਲ ਤੇ ਉਹ ਗੁੱਸੇ ਹੋ ਗਈ ਵੈਸੇ ਅੱਜ ਦਾ ਦਿਨ ਮੇਰੇ ਲਈ ਕੋਈ ਚੰਗਾ ਨਹੀਂ ਰਿਹਾ ਮੈਂ ਅਕਸਰ ਹੀ ਜਦੋਂ ਕੋਈ ਗਲਤ ਗੱਲ ਜਾਂ ਅਨਿਆਂ ਹੁੰਦਾ ਦੇਖਦਾ ਹਾਂ ਜਾਂ ਇਸ ਬਾਰੇ ਪੜ੍ਹਦਾ ਹਾਂ ਤਾਂ ਡਿਸਟਰਬ ਹੋ ਜਾਂਦਾ ਹਾਂ ਫੇਸਬੁੱਕ ਤੇ ਵੀ ਅੱਜਕੱਲ 1984 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਬਾਰੇ ਕਾਫੀ ਬਹਿਸ ਛਿੜੀ ਹੋਈ ਹੈ ਇਸ ਬਾਰੇ ਅੱਜ ਇੱਕ ਅਜਿਹੀ ਵੀਡੀਓ ਦੇਖੀ ਕਿ ਮੇਰਾ ਦਿਲ ਦਹਿਲ ਗਿਆ ਇੱਕ ਲੇਡੀ ਜਿਸ ਦਾ ਨਾਮ ਨਿਰਪ੍ਰੀਤ ਕੌਰ ਹੈ ਦੱਸ ਰਹੀ ਸੀ ਕਿ ਉਸ ਦੀ ਉਮਰ ਉਸ ਸਮੇਂ 16 ਸਾਲ ਸੀ ਜਦੋਂ ਦੰਗਾਕਾਰੀ ਆਏ ਉਸ ਦੇ ਬਾਪ ਨੂੰ ਇੱਕ ਇਕੱਠ ਦੇ ਹਵਾਲੇ ਕਰ ਦਿੱਤਾ ਗਿਆ ਉਸ ਦਾ ਛੋਟਾ ਭਾਈ ਬਚ ਕੇ ਭੱਜ ਗਿਆ ਸੀ ਉਸ ਦੀ ਮਾਂ ਨੂੰ ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ ਫਿਰ ਉਸ ਦੇ ਬਾਪ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਦੰਗਾਕਾਰੀ ਚਲੇ ਗਏ ਉਸ ਦੇ ਬਾਪ ਨੇ ਨੇੜੇ ਹੀ ਵਗਦੇ ਇੱਕ ਨਾਲੇ ਵਿੱਚ ਛਾਲ ਮਾਰ ਦਿੱਤੀ ਅੱਗ ਬੁਝ ਚੁੱਕੀ ਸੀ ਫਿਰ ਇੱਕ ਆਦਮੀ ਨੇ ਜੋ ਕਿ ਨੇੜੇ ਹੀ ਇੱਕ ਮਕਾਨ ਦੀ ਛੱਤ ਤੇ ਸੀ ਨੇ ਦੰਗਾਕਾਰੀਆਂ ਨੂੰ ਆਵਾਜ਼ ਦਿੱਤੀ ਕਿ ਸਰਦਾਰ ਬਚ ਗਿਆ ਹੈ ਉਹ ਫਿਰ ਵਾਪਸ ਆਏ ਉਹਨਾਂ ਨੇ ਰੱਸੀਆਂ ਨਾਲ ਪਾਪਾ ਨੂੰ ਬੰਨਿਆ ਤੇ ਫਿਰ ਅੱਗ ਲਗਾ ਦਿੱਤੀ ਜੋ ਕਿ ਉਸ ਨੇ ਫਿਰ ਬੁਝਾ ਦਿੱਤੀ ਉਸ ਦੇ ਬਾਅਦ ਉਹਨਾਂ ਵੱਲੋਂ ਲੋਹੇ ਦੀਆਂ ਰਾਡਾਂ ਮਾਰ-ਮਾਰ ਕੇ ਉਸ ਦੇ ਪਾਪਾ ਨੂੰ ਮਾਰ ਦਿੱਤਾ ਗਿਆ ਇਸ ਤਰ੍ਹਾਂ ਸੈਂਕੜੇ ਪਰਿਵਾਰ ਦੇ ਆਦਮੀਆਂ ਨੂੰ ਮਾਰਿਆ ਗਿਆ ਉਸ ਨੇ ਦੱਸਿਆ ਕਿ ਅੱਜ ਕੱਲ ਉਹ 84 ਦੇ ਦੰਗਿਆਂ ਵਿੱਚ ਜੋ ਔਰਤਾਂ ਬੇਸਹਾਰਾ ਤੇ ਵਿਧਵਾ ਹੋ ਗਈਆਂ ਉਹਨਾਂ ਨੂੰ ਸਿਲਾਈ ਸਿਖਾ ਕੇ ਆਤਮ ਨਿਰਭਰ ਬਣਾ ਰਹੀ ਹੈ ਤਾਂ ਜੋ ਉਹਨਾਂ ਨੂੰ ਲੋਕਾਂ ਦੇ ਘਰਾਂ ਵਿੱਚ ਝੂਠੇ ਭਾਂਡੇ ਨਾ ਮਾਂਜਣੇ ਪੈਣ ਮੈਂ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਕਿੰਨਾ ਕੁਝ ਦੁਨੀਆ ਵਿੱਚ ਅਜਿਹਾ ਹੁੰਦਾ ਹੈ ਜੋ ਅਣਮਨੁੱਖੀ ਹੈ ਸਦੀਆਂ ਤੱਕ ਲੋਕ ਅਜਿਹੀਆਂ ਦੁਰਘਟਨਾਵਾਂ ਦਾ ਸੰਤਾਪ ਭੋਗਦੇ ਹਨ ਪਰ ਫਿਰ ਵੀ ਮਨੁੱਖ ਸੁਧਰਦਾ ਨਹੀਂ ਸਭ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਹ ਸੁਭਾਵਕ ਸੀ ਕਿ ਮੈਂ ਆਪਣੇ ਵੱਲੋਂ ਇਸ ਬਾਰੇ ਕੁਝ ਲਿਖਦਾ ਤੇ ਮੈਨੂੰ ਇਸ ਗੱਲ ਦਾ ਪੂਰੇ ਯਕੀਨ ਨਾਲ ਪਤਾ ਸੀ ਕਿ ਮਾਇਰਾ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੇਗੀ ਇਸ ਤੋਂ ਇੱਕ ਦਿਨ ਬਾਅਦ ਮੈਂ ਮਾਇਰਾ ਦਾ ਸਟੇਟਸ ਪੜ ਰਿਹਾ ਸੀ ਉਸਨੇ ਲਿਖਿਆ ਕਹਾਣੀਆਂ ਕਵਿਤਾਵਾਂ ਜ਼ਿੰਦਗੀ ਬਾਰੇ ਲਿਖੀਆਂ ਜਾਂਦੀਆਂ ਹਨ ਪਰ ਜ਼ਿੰਦਗੀ ਕਹਾਣੀ ਨਹੀਂ ਹੁੰਦੀ ਜਾਂ ਤਾਂ ਸਜ਼ਾ ਹੁੰਦੀ ਹੈ ਜਾਂ ਸਵਰਗ ਹੁੰਦੀ ਹੈ ਜਾਂ ਵਿਚਾਲੇ ਲਟਕ ਜਾਂਦੀ ਹੈ ਸਜ਼ਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਮਨੁੱਖ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਹੈ ਤੇ ਸਵਰਗ ਉਦੋਂ ਹੁੰਦੀ ਹੈ ਜਦੋਂ ਮਨੁੱਖ ਮਨੁੱਖ ਦੀ ਮੁਹੱਬਤ ਵਿੱਚ ਜਿਉਂਦਾ ਹੈ ਪਰ ਬਹੁਤੇ ਵਾਰ ਤੁਹਾਡੇ ਹਿੱਸੇ ਆਉਣ ਵਾਲਾ ਸਾਰਾ ਦੁੱਖ ਲੋਕਾਂ ਲਈ ਸਰਕਾਰਾਂ ਲਈ ਸਿਆਸਤ ਲਈ ਸਿਰਫ ਨਾਟਕ ਹੁੰਦਾ ਹੈ ਤੇ ਇਹ ਸ਼ਬਦ ਉਹਨਾਂ ਅਣਮਨੁੱਖੀ ਲੋਕਾਂ ਦੇ ਨਾਮ ਜਿਨ੍ਹਾਂ ਲਈ ਕਿਸੇ ਦਾ ਮਰਨਾ ਸਿਰਫ ਨਾਟਕ ਹੁੰਦਾ ਹੈ ਜਿਨ੍ਹਾਂ ਲਈ ਖੂਨ ਦਾ ਵਗਣਾ ਸਿਰਫ ਸ਼ੁਗਲ ਹੁੰਦਾ ਹੈ ਜਿਨ੍ਹਾਂ ਲਈ ਬੱਚਿਆਂ ਦਾ ਵਿਲਕਣਾ ਸਿਰਫ ਕੁਝ ਕਪਲ ਦੀ ਡਿਸਟਰਬੈਂਸ ਹੁੰਦੀ ਹੈ ਬਸ ਤੁਸੀਂ ਤਿਆਰ ਹੋ ਜਾਵੋ ਨਾਟਕ ਵੇਖਣ ਲਈ ਮੌਤ ਦਾ ਨੰਗਾ ਨਾਚ ਸਟੇਜ ਤਿਆਰ ਹੋ ਚੁੱਕਿਆ ਹੈ ਇੱਥੇ ਇੱਕ ਨਾਟਕ ਖੇਡਿਆ ਜਾਣਾ ਹੈ ਲਾਈਵ ਲਾਈਟਸ ਦੀ ਜ਼ਰੂਰਤ ਨਹੀਂ ਹੈ ਇਹ ਸਭ ਦਿਨ ਦੇ ਚਾਨਣ ਵਿੱਚ ਹੋਣ ਵਾਲਾ ਹੈ ਅਜਿਹੇ ਨਾਟਕਾਂ ਲਈ ਸਟੇਜ ਛੋਟੇ ਪੈ ਜਾਂਦੇ ਨੇ ਇਸ ਲਈ ਜ਼ਮੀਨ ਦੇ ਇੱਕ ਟੁਕੜੇ ਨੂੰ ਹੀ ਸਟੇਜ ਬਣਾ ਲਿਆ ਗਿਆ ਹੈ ਸਾਊਂਡ ਦੀ ਜ਼ਰੂਰਤ ਨਹੀਂ ਪਵੇਗੀ ਬੱਚਿਆਂ ਅਤੇ ਔਰਤਾਂ ਦੀਆਂ ਚੀਕਾਂ ਕੁਦਰਤੀ ਸਾਊਂਡ ਦਾ ਕੰਮ ਕਰਨਗੀਆਂ ਉਹ ਪਾਤਰ ਚੁਣ ਲਏ ਗਏ ਹਨ ਜਿਨ੍ਹਾਂ ਦੇ ਹੱਥ ਤਲਵਾਰਾਂ ਹੋਣਗੀਆਂ ਅੱਗ ਹੋਵੇਗੀ ਲੋਹੇ ਦੀਆਂ ਰਾੜਾਂ ਹੋਣਗੀਆਂ ਜਿਨ੍ਹਾਂ ਨੇ ਕਤਲ ਹੋਣਾ ਹੈ ਉਹ ਵੀ ਚੁਣ ਲਏ ਗਏ ਹਨ ਨਾਟਕ ਦਾ ਸਮਾਂ ਮਿਥਿਆ ਗਿਆ ਹੈ 72 ਘੰਟੇ ਇਸ ਨਾਟਕ ਵਿੱਚ ਪਰਦਾ ਨਹੀਂ ਡਿੱਗੇਗਾ ਕਿਉਂਕਿ ਪਹਿਲਾਂ ਹੀ ਲੋਕਾਂ ਦੀ ਅਕਲ ਤੇ ਪਰਦਾ ਪੈ ਚੁੱਕਿਆ ਹੈ ਬਸ ਪਰਦਾ ਚੁੱਕਿਆ ਜਾਵੇਗਾ ਤੇ ਇਨਸਾਨੀਅਤ ਇੱਕ ਵਾਰ ਫਿਰ ਨੰਗੀ ਹੋ ਜਾਵੇਗੀ ਮੌਤ ਨੰਗੀ ਹੋ ਕੇ ਨੱਚੇਗੀ एवरीथिंग इज नेक्ड ਰਿਸ਼ਤੇ ਆਪਣੇ ਹਿੱਸੇ ਦਾ ਦਰਦ ਭੋਗਣਗੇ ਲਹੂ ਆਪਣਾ ਕੰਮ ਕਰੇਗਾ ਪਰ ਤੁਸੀਂ ਕੁਝ ਨਾ ਕਰਨਾ ਕਿਉਂਕਿ ਕਾਨੂੰਨ ਆਪਣਾ ਕੰਮ ਜਾਣਦਾ ਹੈ ਅਦਾਲਤਾਂ ਆਪਣਾ ਕੰਮ ਕਰਦੀਆਂ ਹਨ ਪ੍ਰਸ਼ਾਸਨ ਆਪਣੇ ਆਪ ਵਿੱਚ ਦਬਾ ਲਵੇਗਾ ਲੋਕਾਂ ਦੀ ਆਵਾਜ਼ ਸੰਵਿਧਾਨ ਸਿਰਫ ਬੱਚਿਆਂ ਦੀ ਨੌਲੇਜ ਲਈ ਹੈ ਤਾਂ ਕਿ ਉਹ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਇਮਤਿਹਾਨ ਵਿੱਚ ਨੰਬਰ ਲੈ ਕੇ ਪਾਸ ਹੋਣ ਕਾਨੂੰਨ ਸਿਰਫ ਉਹ ਮਰਜ਼ੀ ਹੁੰਦਾ ਹੈ ਜੋ ਸਰਕਾਰਾਂ ਚਾਹੁੰਦੀਆਂ ਹਨ ਤੁਹਾਡੇ ਲਈ ਕੁਰਸੀਆਂ ਦਾ ਕੋਈ ਪ੍ਰਬੰਧ ਨਹੀਂ ਹੈ ਇਹ ਨਾਟਕ ਜ਼ਮੀਨ ਤੇ ਖੇਡਿਆ ਜਾਣਾ ਹੈ ਤੁਸੀਂ ਜ਼ਮੀਨ ਤੇ ਹੀ ਬਹਿ ਕੇ ਵੇਖਣਾ ਹੈ ਕੁਰਸੀਆਂ ਹੁਕਮਰਾਨ ਲੈ ਗਏ ਹਨ ਕਿਉਂਕਿ ਉਹਨਾਂ ਲਈ ਇਹ ਸਿਰਫ ਨਾਟਕ ਹੈ ਜੋ ਤੁਹਾਡੇ ਲਈ ਜ਼ਿੰਦਗੀ ਹੈ ਨਾਟਕ ਨਹੀਂ ਬਸ ਸਭ ਕੁਝ ਵੇਖਣ ਬਾਅਦ ਤੁਸੀਂ ਉੱਠ ਖੜੇ ਹੋਣਾ ਡਸਟ ਯੋਰ ਬਟਕਸ ਆਪਣਾ ਪਿੱਛਾ ਝਾੜ ਲੈਣਾ ਤੇ ਬਸ ਘਰਾਂ ਨੂੰ ਚਲੇ ਜਾਣਾ ਫਿਰ ਸਭ ਭੁੱਲ ਜਾਣਾ ਕਿਉਂਕਿ ਤੁਹਾਡੇ ਲਈ ਇਹ ਸਿਰਫ ਇਸੇ ਤਰ੍ਹਾਂ ਹੈ ਜਿਵੇਂ ਨਾਟਕ ਹੋਵੇ ਅਨਾਥ ਵਿਲਕਦੇ ਬੱਚੇ ਬੇਸਹਾਰਾ ਰੋਂਦੀਆਂ ਵਿਧਵਾਵਾਂ ਅਖਬਾਰ ਪੜ੍ਹਨਾ ਟੀਵੀ ਵੇਖਣਾ ਡੁੱਬ ਜਾਣਾ ਘਰਾਂ ਦੀਆਂ ਜ਼ਿੰਮੇਵਾਰੀਆਂ ਅੰਦਰ ਪਰ ਮਾਇਰਾ ਤੁਹਾਨੂੰ ਦੱਸਣਾ ਚਾਹੁੰਦੀ ਹੈ ਇਹ ਜ਼ਿੰਦਗੀ ਹੈ ਨਾਟਕ ਨਹੀਂ ਡੋਨਟ ਡਸਟ ਯੋਰ ਬਟਸ ਆਪਣਾ ਪਿੱਛਾ ਹੀ ਨਾ ਝਾੜੋ ਡਸਟ ਯੋਰ ਸੋਲ ਆਪਣੀ ਆਤਮਾ ਝਾੜੋ dust your mind dust your character ਤੁਸੀਂ ਤਾਂ ਐਵੇਂ ਖੁਸ਼ ਹੁੰਦੇ ਹੋ ਇਹ ਗੱਲਾਂ ਬਾਤਾਂ ਕਰਦੇ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਪਰ ਉਹ ਸੱਚ ਕਿੱਡਾ ਵੱਡਾ ਝੂਠ ਸੀ ਜੋ ਸਕੂਲ ਦੀਆਂ ਕੰਧਾਂ ਤੇ ਲਿਖਿਆ ਪੜਿਆ ਸੀ ਕਿ ਸਦਾ ਸੱਚ ਬੋਲੋ ਸੱਚ ਕੁਝ ਵੀ ਨਹੀਂ ਹੁੰਦਾ ਸੱਚ ਵਗਦਾ ਲਹੂ ਹੁੰਦਾ ਹੈ ਸੱਚ ਸੰਤਾਪ ਭੋਗਦੀਆਂ ਮਨੁੱਖੀ ਨਸਲਾਂ ਹਨ ਸੱਚ ਇਹ ਹੈ ਕਿ ਮਨੁੱਖ ਮਨੁੱਖ ਦਾ ਵੈਰੀ ਹੈ ਸੱਚ ਇਹ ਹੈ ਕਿ ਸੱਚ ਬਾਰੇ ਜੋ ਕਿਹਾ ਜਾਂਦਾ ਹੈ ਉਹ ਸਭ ਤੋਂ ਵੱਡਾ ਝੂਠ ਹੈ ਸੱਚ ਚਰਾਹੇ ਤੇ ਕੱਟ ਦਿੱਤਾ ਜਾਂਦਾ ਹੈ ਸੱਚ ਦੇ ਗਲੇ ਵਿੱਚ ਜ਼ਹਿਰ ਉਤਾਰਿਆ ਜਾਂਦਾ ਹੈ ਸੱਚ ਉਹ ਨਹੀਂ ਜੋ ਸਾਡੇ ਸਾਹਮਣੇ ਵਾਪਰਦਾ ਹੈ ਸੱਚ ਉਹ ਵੀ ਹੁੰਦਾ ਹੈ ਜੋ ਸਾਡੇ ਜ਼ਿਹਨ ਵਿੱਚ ਤੜਪਦਾ ਹੈ ਦਿਲ ਦੇ ਤਰਾਤਲ ਤੇ ਉਗਾਉਂਦਾ ਹੈ ਸਾਡੀਆਂ ਆਂਦਰਾਂ ਵਿੱਚ ਖੁੱਭ ਜਾਂਦਾ ਹੈ ਜੋ ਸੀਤ ਬਣ ਕੇ ਪਿੰਡੇ ਦੇ ਲੂ-ਲੂ ਵਿੱਚ ਫਿਰ ਜਾਂਦਾ ਹੈ ਜੋ ਸਿਰਫ ਤੇ ਸਿਰਫ ਸਾਡੇ ਹੀ ਅੰਦਰ ਮਰ ਜਾਂਦਾ ਹੈ ਸੱਚ ਉਹ ਵੀ ਹੁੰਦਾ ਹੈ ਜਿਸ ਨੂੰ ਸੱਚ ਹੁੰਦੇ ਵੀ ਅਸੀਂ ਬੋਲ ਨਹੀਂ ਸਕਦੇ ਜਿਸ ਨੂੰ ਲੋਕ ਕਬੂਲ ਨਹੀਂ ਸਕਦੇ ਜੋ ਅਸੀਂ ਪੜ ਨਹੀਂ ਸਕਦੇ ਹਰ ਕਿਸੇ ਦੇ ਚਿਹਰੇ ਤੋਂ ਤੇ ਜੋ ਬਸ ਸਿਰਫ ਹੰਝੂ ਬਣ ਕੇ ਅੱਖਾਂ ਦੇ ਕੋਇਆਂ ਚੋਂ ਸਿਮ ਜਾਂਦਾ ਹੈ ਅੱਖਾਂ ਦੇ ਕੋਇਆਂ ਚੋਂ ਸਿਮ ਜਾਂਦਾ ਹੈ ਮਾਇਰਾ ਬਾਕੀ ਅਗਲੇ ਭਾਗ ਵਿੱਚ